ਸ਼ਲੋਕ ਮਹੱਲਾ ਪੰਜਵਾਂ ਸੋਏ ਸੁਨੰਦੜੀ ਮੇਰਾ ਮਨ ਤਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸੋਈ ਸੁੱਤੀ ਹੋਈ ਸੁੱਤੀ ਹੋਈ ਐ ਸੋਈ ਹੋਈ ਆ ਸੁਪਨੇ 'ਚ ਸੁਣ ਰਹੇ ਆ ਜੋ ਕੁਝ ਕਰ ਰਹੇ ਆ ਅਜੋ ਤਾਂ ਸੱਚ ਆ ਜੇ ਨਾ ਆ ਉੱਠਦੇ ਨਾਮ ਜਪਣ ਇਹ ਸੁਪਨੇ ਸੰਸਾਰ ਸੁਪਨੇ 'ਚ ਸੁੱਤਾ ਹੋਇਆ ਹੀ ਹੁੰਦਾ ਸੁਪਨੇ ਦੇ ਵਿੱਚ ਹੀ ਜਾਗਣਾ ਸੋਈ ਸੁਣਨ ਲਈ ਸੁਪਨੇ ਦੇ ਵਿੱਚ ਸੁਣ ਰਹੀ ਹੈ ਸੁਪਨੇ ਦੇ ਵਿੱਚ ਜੋ ਕੋ ਸੁਣਿਆ ਤੇਰਾ ਮੰਤਨ ਬੋਲਾ ਉਹਦੇ ਨਾਲ ਮੇਰਾ ਮੰਤਨ ਭਿੱਜ ਗਿਆ ਜੋ ਅਸੀਂ ਕਰ ਰਹੇ ਹਾਂ ਜੇ ਅਸੀਂ ਸੁਪਨੇ 'ਚ ਸੁੱਤੇ ਹੋਏ ਹਾਂ ਜਾਗਣਾ ਸੁੱਤੇ ਹੋਈ ਸੁਣ ਰਹੇ ਹਾਂ ਸੱਚ ਸੁੱਤਿਆਂ ਜਿਨ੍ਹਾਂ ਅਰਾਧਿਆ ਉੱਠਦਿਆਂ ਨਾਮ ਜਪਣ ਇਹ ਇਹ ਜਿਹੜੇ ਸੁਨੰਦਰੀ ਮੰਤਨ ਮੌਲੇ ਵਾਲੇ ਦੂਏ ਨਾਲ ਤਾਂ ਫਰਕ ਨਹੀਂ ਇਹਨਾਂ ਦਾ ਨਹੀਂ ਨਹੀਂ ਉਹਦੀ ਪੋਜੀਸ਼ਨ ਸੁੱਤੀ ਹੋਈ ਦੀ ਪੋਜੀਸ਼ਨ ਸੁੱਤੀ ਹੈ ਤਸੀਆ ਜਾਗੇ ਹੋਏ ਨੇ ਸੁੱਤਲੀ ਦੀ ਪੋਜੀਸ਼ਨ ਜਾਗਿਆ ਹੋਇਆ ਦੱਸ ਰਿਹਾ ਆਪਣੀ ਗੱਲ ਦੱਸ ਰਿਹਾ ਉਦੋਂ ਪੂਰੀ ਜਾਗਰਤ ਅਵਸਥਾ ਨਹੀਂ ਹੁੰਦੀ ਜਦ ਗੁਰਬਾਣੀ ਅਸਰ ਕਰਦੀ ਆਪਾਂ ਮੰਨਣ ਲੱਗਦੇ ਹਾਂ ਉਹ ਜਾਗਰਤ ਅਵਸਥਾ ਨਹੀਂ ਹੁੰਦੀ ਪਰ ਦੁਨੀਆ ਨਾਲ ਵੱਖਰੀ ਅਵਸਥਾ ਹੋ ਜਾਂਦੀ ਹੈ ਜਾਗਰਤ ਪੂਰੀ ਜਾਗਰਤ ਅਵਸਥਾ ਹੁੰਦੀ ਨਹੀਂ ਦੁਨੀਆ ਨਾਲ ਵੱਖਰੀ ਅਵਸਥਾ ਹੋ ਜਾਂਦੀ ਹੈ ਪਤਾ ਲੱਗ ਜਾਂਦਾ ਵੀ ਦੁਨੀਆ ਕੁਝ ਗਲਤ ਕਰ ਰਹੀ ਹੈ ਕਰਨਾ ਕੁਝ ਹੋਰ ਚਾਹੀਦਾ ਇਹ ਵਿਚਾਰਲੀ ਅਵਸਥਾ ਹੈ ਜੀ ਠੀਕ ਹੈ ਜੀ ਮੇਰਾ ਮਨ ਤਨ ਮੌਲਾ ਸੁੱਤੀ ਹੋਈ ਨੂੰ ਜੋ ਸੁਣਿਆ ਨਾ ਉਪਦੇਸ਼ ਉਹਦੇ ਨਾਲ ਮਨ ਤਨ ਮੌਲਾ ਭਿੱਜ ਗਿਆ ਅੱਛਾ ਅੱਜ ਸੁੱਤੀ ਕਹੋ ਫਿਰ ਹੈ ਨਾ ਸੁਪਨੇ ਜਾਂ ਸੁੱਤੀ ਹੁੰਦੀ ਹੈ ਪੂਰੀ ਨਹੀਂ ਸੁੱਤੀ ਹੁੰਦੀ ਸੁਪਨੇ ਠੀਕ ਹੈ ਜੀ ਨਾਮ ਜਪੰਦੜੀ ਲਾਲੀ ਆ ਜਦ ਨਾਮ ਜਪਣ ਲਈ ਜਿਹੜਾ ਨਾਮ ਜਪਿਆ ਤੇ ਉਹ ਲਾਲੀ ਚੜਦੀ ਚਲੀ ਗਈ ਲਾਲੀ ਬੇਲੇ ਲਾਲ ਕੀ ਨਾਮ ਜਪਿਆ ਵੀ ਉਸੇ ਅਵਸਥਾ ਜਾਂਦਾ ਹੈ ਨਾਮ ਚ ਬਦਲੀ ਲਾਲੀ ਨਾਮ ਜਪਦੀ ਰਹੀ ਤੇ ਲਾਲੀ ਹੁੰਦੀ ਲਾਲੀ ਮੇਰੇ ਲਾਲ ਕੀ ਸੱਚ ਦਾ ਰੰਗ ਚੜਦਾ ਚਲਾ ਗਿਆ ਠੀਕ ਹੈ ਜੀ ਪੰਦੀ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਪੰਦੀ ਜੁਲੰਦੜੀ ਜਾਂ ਰਸਤੇ ਚੱਲ ਪੀ ਨਾ ਰਾਹ ਚੱਲ ਪੀ ਤੁਰ ਪੀ ਸੱਚ ਦੇ ਮਾਰਗ ਚੱਲ ਪੀ ਜਪ ਕੇ ਸੱਚ ਦੇ ਮਾਰਗ ਚੱਲਣਾ ਪਰ ਉਹਦੇ ਜੁਲਮ ਲਈ ਜੇ ਚੱਲ ਪਈ ਆਪਣੇ ਰਸਤੇ ਮੇਰਾ ਅੰਦਰ ਠੰਡਾ ਬੰਦਰ ਠੰਡਾ ਹੋ ਗਿਆ ਉਹ ਤ੍ਰਿਸ਼ਨਾ ਦੀ ਅੱਗ ਬੁਝ ਗਈ ਕੋਰ ਦਰਸ਼ਨ ਦੇਖ ਨਿਹਾਲੀ ਜਦ ਕੋਰ ਦਰਸ਼ਨ ਦੇਖਿਆ ਫੇਰ ਨਿਹਾਲ ਹੋਈ ਉਹ ਜਾਗੀ ਹੈ ਦਰਸ਼ਨ ਦੇਖਣ ਵੇਲੇ ਜਾਗਰਤ ਅਵਸਥਾ ਉਹ ਦੇਖਿਆ ਦਰਸ਼ਨ ਹੁਣ ਜਾਗਰਤ ਅਵਸਥਾ ਹੋਈ ਹੈ ਠੀਕ ਹੈ ਜੀ ਇਹ ਚਾਰ ਸਟੇਜਿਸ ਹੋ ਗਈਆਂ ਹਨ ਜੀ ਸਭ ਤੋਂ ਪਹਿਲਾਂ ਤਾਂ ਸੁਣਨਾ ਹੈਗਾ ਬਾਣੀ ਨੂੰ ਹਾਂਜੀ ਹਾਂਜੀ ਇਸ ਤੋਂ ਬਾਅਦ ਜਪਣਾ ਹੈ ਬਾਣੀ ਨੂੰ ਜੀ ਫਿਰ ਰਸਤੇ ਚੱਲਣਾ ਠੀਕ ਹੈ ਫਿਰ ਦਰਸ਼ਨ ਹੋਏਗਾ ਜੀ ਫਿਰ ਦਰਸ਼ਨ ਦਰਸ਼ਨ ਹੈ ਜਾਗਰਤ ਅਵਸਥਾ ਹੁਣ ਇਹਨੂੰ ਦੋ ਪਦਾਰਥੇ ਮਿਲੇ ਅਜੇ ਤੱਕ ਜੀ ਚਾਰੇ ਮਿਲ ਗਏ ਦਿਹਾਲੀ ਜਿਹੜਾ ਵਰਤਦਾ ਚੌਥੀ ਅਵਸਥਾ ਦਾ ਲਾਉਣ ਨਿਹਾਲ ਨਿਹਾਲ ਨਿਹਾਲ ਨਿਹਾਲ ਨਿਹਾਲ ਕਿ ਨਿਹਾਲ ਹੋ ਗਈ ਅਗਲੀ ਅਵਸਥਾ ਮਿਲ ਗਈ ਅੱਛਾ ਫਿਰ ਲਾਲੀ ਤੱਕ ਇਹਦੇ ਦੋ ਪਦਾਰਥ ਹੋ ਗਏ ਸੀ ਜੀ ਨਾਮ ਜਪਣ ਲਾਲੀ ਤੱਕ ਦੋ ਪਦਾਰਥ ਠੀਕ ਹੈ ਜੀ ਫਿਰ ਉਹ ਪੰਧ ਤੇ ਚੱਲੀ ਪੰਧ ਜਲੰਧੜੀ ਮੇਰਾ ਅੰਦਰ ਠੰਡਾ ਇੱਕੋ ਮੈਂ ਮਿੰਟ ਮੈਂ ਇੱਕੋ ਵੀ ਸਾਰੇ ਹੋ ਗਿਆ ਹੋ ਗਿਆ ਨਾਲੀ ਨਾਲ ਠੀਕ ਹੈ ਜੀ ਤੇ ਗੁਰਦਰਸ਼ਨ ਦੇਖਣ ਤੋਂ ਬਾਅਦ ਨਿਹਾਲ ਹੋਈ ਹੈ ਜੀ ਹਾਂ ਦਰਸ਼ਨ ਦੇਖ ਨਿਹਾਲ ਹੀ ਆ ਗਿਆ ਨਾ ਫਿਰ ਠੀਕ ਹੈ ਜੀ ਨਿਹਾਲ ਤੋਂ ਪਤਾ ਲੱਗਦਾ ਕਿ ਚੌਥੀ ਅਵਸਥਾ 'ਚ ਪਹੁੰਚ ਗਏ ਹਾਂ ਜੀ ਹਾਂ ਨਿਹਾਲ ਤੋਂ ਪਤਾ ਲੱਗਦਾ ਕਿ ਠੀਕ ਹੈ ਜੀ ਮਹੱਲਾ ਪੰਜਵਾਂ ਹੱਠ ਮੰਜਾਉ ਮੈਂ ਮਾਨਕ ਲੱਦਾ ਮੁੱਲ ਨ ਕਿੱਦਾ ਮੈਂ ਕੂ ਸਤਗੁਰ ਦਿੱਤਾ ਹੱਥ ਦੇ ਵਿੱਚੋਂ ਹੱਥ ਵਿੱਚੋਂ ਹੀ ਮੈਂ ਮਾਨਕ ਲੱਦਾ ਮੈਨੂੰ ਮਾਨਕ ਮਿਲ ਗਿਆ ਮਾਨਕ ਮਿਲ ਗਿਆ ਮੈਨੂੰ ਅੰਦਰੋਂ ਲਈ ਸਭਨਾ ਮਨ ਮਾਨਕ ਹੈ ਅੰਦਰੋਂ ਮਿਲ ਗਿਆ ਹੱਥ ਮੰਜਾਉ ਮੈਂ ਮਾਨਕ ਲੱਦਾ ਮੈਂ ਮਾਨਕ ਲੱਭ ਲਿਆ ਇਹ ਤਨ ਵਿੱਚੋਂ ਮਨ ਖੋਜ ਲਿਆ ਮੈਂ ਅੱਛਾ ਜੀ ਮੁੱਲ ਨਾ ਕਿੱਦਾ ਮੈਂ ਕੋ ਸਤਗੁਰ ਦਿੱਤਾ ਬੋਲਣਾ ਕਿੱਥਾ ਇਹ ਤੋਂ ਕੁਛ ਨਹੀਂ ਲਿਆ ਬੁੱਲੇ ਦਾ ਮੈਂ ਕੋ ਸਤਗੁਰ ਦਿੱਤਾ ਸਤਗੁਰ ਨੇ ਦਿੱਤਾ ਮੈਂ ਕੋ ਮੈਨੂੰ ਕੋ ਬਿੰਦੀ ਲਾ ਕੇ ਦੇ ਜਿਵੇਂ ਮੈਨੂੰ ਕਹਿੰਦੇ ਆ ਨਾ ਆਪਾਂ ਮੈਂ ਕੋ ਕਹਿੰਦੇ ਨੇ ਸਿੱਧੀ ਚ ਇਹ ਸਿੱਧੀ ਭਾਸ਼ਾ ਹੈ ਅੱਛਾ ਜੀ ਢੂੰਡ ਬੰਝਾਈ ਥੀਆ ਥਿੱਤਾ ਜਨਮ ਪਦਾਰਥ ਨਾਨਕ ਜਿੱਤਾ ਟੋਟਣਾ ਜ਼ਰੂਰ ਪਿਆ ਥੀਆ ਥਿੱਤਾ ਖੋਜ ਜ਼ਰੂਰ ਕਰਨੀ ਪਈ ਖੋਜਿਆ ਤਾਂ ਮੈਨੂੰ ਮੈਨੂੰ ਪਿਆ ਖੋਜ ਹੀ ਮੁੱਲ ਤਾਰਨਾ ਸੀ ਹੋਰ ਮੁੱਲ ਕੋਈ ਨਹੀਂ ਹੋ ਤਾਰਿਆ ਖੋਜਿਆ ਗੁਰਮੁਖ ਢੂੰਢਣ ਨੇ ਹਰ ਸੱਜਣ ਲੱਗਾ ਰਾਮ ਰਾਜੇ ਜਨਮ ਪਦਾਰਥ ਦਾ ਨਾਮ ਕਿ ਜਿੱਤਾ ਆ ਦੇਖੋ ਨਾਲੇ ਆ ਗਿਆ ਨਾ ਨਾਨਕ ਕਹਿੰਦਾ ਜਨਮ ਪਦਾਰਥ ਜਿੱਤ ਲਿਆ ਚਾਰੇ ਆ ਗਏ ਢੂੰਡ ਬੰਝਾਈ ਥੀਆ ਥਿੱਤਾ ਜਨਮ ਪਦਾਰਥ ਨਾਨਕ ਜਿੱਤਾ ਇਹ ਨਾਨਕ ਆਪਣੇ ਬਾਰੇ ਕਹਿ ਰਹੇ ਹੈ ਕਿ ਜਿਨ੍ਹਾਂ ਨੇ ਕਰਿਆ ਉਹਨਾਂ ਬਾਰੇ ਕਹਿ ਰਹੇ ਸਭ ਬਾਰੇ ਕਹਿ ਰਹੇ ਅਵਸਥਾ ਦੇ ਬਾਰੇ ਕਹਿ ਰਹੇ ਨੇ ਆ ਅਵਸਥਾ ਜਿਹਨੇ ਢੂੰਡ ਲਿਆ ਹੈ ਹੋ ਗਿਆ ਉਹ ਜਨ ਪਦਾਰਥ ਜਿੱਤ ਲਿਆ ਠੀਕ ਹੈ ਜੀ ਇਹ ਜਨ ਪਦਾਰਥ ਜਿੱਤਣ ਆਏ ਸੀ ਆਪਾਂ ਹੈ ਹਾਂਜੀ ਹਾਂਜੀ ਅੱਛਾ ਪਰ ਇੱਥੇ ਪਹਿਲਾਂ ਮਨ ਦੀ ਗੱਲ ਨਹੀਂ ਆਈ ਆਮ ਪਹਿਲਾਂ ਨਹੀਂ ਉਹ ਕਹਿੰਦੇ ਮਨ ਦੇ ਰਾਮ ਲਿਆ ਹੈ ਮੂਲ ਉਹ ਰਾਮ ਮੂਲ ਲਿਆ ਹੋਇਆ ਹੈ ਉਹ ਰਾਮ ਮੂਲ ਲਿਆ ਮਨ ਦੇ ਕੇ ਮਨ ਮਿਲਿਆ ਜਾਨੀ ਕੋ ਦੇਣਾ ਪਿਆ ਮਨ ਤਾਂ ਮਿਲਿਆ ਫ੍ਰੀ ਚ ਰਾਮ ਮਿਲਿਆ ਮਨ ਵਟੇ ਅੱਛਾ ਜੀ ਤੇ ਆ ਜਿਹੜਾ ਹੁਣ ਮੁੱਲ ਨਾ ਕਿੱਦਾਂ ਮੈਂ ਸਤਗੁਰ ਦਿੱਤਾ ਇਹ ਕੀ ਹੈ ਉਹਨਾਂ ਨੇ ਦਿੱਤਾ ਸਤਗੁਰ ਨੇ ਦਿੱਤਾ ਮੈਨੂੰ ਮੇਰਾ ਮਨ ਮੈਨੂੰ ਦਿੱਤਾ ਮਨ ਜਿਹੜਾ ਲੱਭ ਕੇ ਦਿੱਤਾ ਸਤਗੁਰ ਨੇ ਉਹ ਉਹਦਾ ਨਿਮਲ ਕੁਛ ਤਾਲਣਾ ਪਿਆ ਮੈਨੂੰ ਉਹ ਸ਼ਬਦ ਵਿਚਾਰੇ ਸੀ ਆਪਣਾ ਅੰਦਰ ਢੋਲਣਾ ਹੀ ਸੀ ਢੂਡਿਆ ਹੀ ਅੰਦਰ ਉਹ ਤਾਂ ਰਾਮ ਨੂੰ ਬੋਲ ਲਿਆ ਕਹਿੰਦੇ ਕੰਚਨ ਤੋਂ ਪਾਈਏ ਨਹੀਂ ਤੋਲ ਮਨ ਦੇ ਰਾਮ ਲਈ ਉਹ ਮੂਲ ਮਾਰ ਫਿਰ ਦੇਤਾ ਇੱਕ ਜੋ ਹੋ ਗਿਆ ਫਿਰ ਕਾਇਕ ਇੱਕ ਨਹੀਂ ਹੋ ਗਿਆ ਹਾਂਜੀ ਕਿੱਥੇ ਰਹਿ ਗਿਆ ਮਨ ਵਿੱਚ ਸਮਾ ਗਿਆ ਸਤਗੁਰ ਦੇ ਰਾਮ ਦੇ ਵਿੱਚ ਮਨ ਸਮਾ ਗਿਆ ਮਨ ਦੇਤਾ ਤਾਂ ਇੱਕ ਹੋਇਆ ਅੱਛਾ ਜੀ ਪੌੜੀ ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ ਜਿਸ ਗੁਰਮਿਲ ਕਮਲ ਪ੍ਰਗਾਸਿਆ ਸੋ ਅੰਦਿਨ ਜਾਗਾ ਜਿਹਦੇ ਸਰ ਤੇ ਹੱਥ ਹੋਵੇ ਸੋ ਸੇਵਾ ਲਾਗਾ ਉਹ ਫਿਰ ਇਹ ਸੇਵਾ ਲੱਗਦਾ ਹੈ ਕਿ ਸਾਧ ਦੀ ਦਾਦਾ ਸ਼ਬਦ ਵਿਚਾਰ ਕਰਦਾ ਹੈ ਆਪ ਜਪਦਾ ਹੈ ਤੇ ਦੂਜੇ ਨੂੰ ਜਪਉਂਦਾ ਇਹੀ ਸੇਵਾ ਆਪਣਾ ਮਨ ਪਹਿਲਾਂ ਖੋਜਦਾ ਹੈ ਠੀਕ ਹੈ ਫਿਰ ਵਿਚਾਰੇ ਪਦਾਰਥ ਜਿੱਤਦਾ ਫਿਰ ਲੋਕਾਂ ਨੂੰ ਸਮਝਾਉਂਦਾ ਵੀ ਆਹ ਤਰੀਕਾ ਭਾਈ ਜਿਹੜਾ ਚਾਰ ਪਦਾਰਥ ਪ੍ਰਾਪਤ ਕਰਨ ਦਾ ਤਰੀਕਾ ਆ ਹੈ ਇਹ ਸੇਵਾ ਜਿਸਕੇ ਮਸਤ ਕਰਮ ਹੋਏ ਸੋ ਸੇਵਾ ਲੱਗਾ ਜਿਹਦੇ ਸੱਤੇ ਹੱਥ ਹੋ ਗਏ ਕੋਈ ਸੇਵਾ ਲੱਗਦਾ ਜਿਸ ਗੁਰਮਿਲ ਕਮਲ ਪ੍ਰਗਾਸਿਆ ਸੋ ਅੰਦਿਨ ਜਾਗਾ ਜਿਹਨੂੰ ਗਿਆਨ ਮਿਲ ਜਾਂਦਾ ਹੈ ਹਿਰਦਾ ਉਹਦਾ ਮਨ ਖਿੜ ਜਾਂਦਾ ਹੈ ਸੋ ਅੰਦਰ ਜਾਗਦਾ ਅੰਦਰ ਜਾਗਦਾ ਹੀ ਰਹਿੰਦਾ ਫਿਰ ਉਹਨੂੰ ਉਹ ਭੁੱਖ ਨਹੀਂ ਰਹਿੰਦੀ ਸੋ ਅੰਦਰ ਜਾਗਾ ਠੀਕ ਹੈ ਮਨ ਵੱਲੋਂ ਜਾਗ ਰਿਹਾ ਸਰੀਰ ਤਾਂ ਚਾਹੇ ਆਪਣਾ ਸੌਂਦਾ ਹੀ ਹੋਊ ਪਰ ਮਨ ਹਮੇਸ਼ਾ ਜਾਗਰਤ ਹੈ ਸਰੀਰ ਤਾਂ ਉਹਦਾ ਤਿਰਗੁੜੀ ਦਾ ਛੱਡੀ ਹੋਈ ਹੈ ਉਹਦਾ ਖਤਮ ਨਹੀਂ ਹੋ ਗਿਆ ਉਦੋਂ ਤਾਂ ਮਰਿਆ ਹੋਇਆ ਹੀ ਹੈ ਚੇਤਨ ਪੱਖੋਂ ਜਾਗਦਾ ਸੰਸਾਰੀ ਪੱਖੋਂ ਸੁੱਤਾ ਮਰ ਗਿਆ ਸੁੱਤਾ ਹੋਇਆ ਠੀਕ ਹੈ ਜੀ ਲੱਗਾ ਰੰਗ ਚਰਨਾਰ ਬਿੰਦ ਸਭ ਭ੍ਰਮ ਪਉ ਭਾਗਾ ਚਰਨਾਰ ਬਿੰਦ ਦੇ ਚਰਨਾਂ ਦਾ ਲੱਗ ਲੱਗਿਆ ਜਦ ਭ੍ਰਮ ਪਉ ਭਾਗਾ ਪਰਮਾਰ ਪਉ ਸਾਰਾ ਦੂਰ ਹੋ ਗਿਆ ਸੱਚ ਦਾ ਗਿਆਨ ਜਦ ਮਿਲ ਗਿਆ ਭਰਮ ਪਉ ਦੂਰ ਹੋ ਗਿਆ ਸਾਰਾ ਹੀ ਸੱਚ ਦਾ ਜਦ ਪਤਾ ਲੱਗ ਗਿਆ ਭਰਮ ਪਉ ਜਿਹੜਾ ਪਾਇਆ ਹੋਇਆ ਸੰਸਾਰ ਨੇ ਤੇ ਲੋਕਾਂ ਨੇ ਬੱਤਾ ਨੇ ਸਾਰਾ ਦੂਰ ਹੋ ਗਿਆ ਆਤਮ ਜਿੱਤਾ ਗੁਰਮਤੀ ਆਗੰਜਿਤ ਭਾਗਾ ਜਿਸੇ ਧਿਆਏ ਪਾਰ ਬ੍ਰਹਮ ਸੋ ਕਲ ਮਹਿ ਤਾਗਾ ਗੁਰਮਤਿ ਦੇ ਨਾਲ ਉਹਨਾਂ ਨੇ ਆਪਣਾ ਮਨ ਜਿੱਤ ਲਿਆ ਗੁਰਮਤਿ ਦੇ ਗਿਆਨ ਨਾਲ ਗੁਰਮਤਿ ਦੀ ਮਦਦ ਨਾਲ ਆਪਣਾ ਮਨ ਜਿੱਤ ਲਿਆ ਆ ਗੰਜਿਤ ਪਾਗਾ ਉਹਦੇ ਵਿੱਚ ਹੁਣ ਕੋਈ ਸ਼ਬਦ ਪੈਦਾ ਹੋ ਗਿਆ ਸ਼ਬਦ ਉਹਨੂੰ ਕੋ ਸੁਣ ਲੱਗ ਗਿਆ ਪ੍ਰਾਪਤੀ ਹੋ ਗਈ ਸ਼ਬਦ ਸੁਣ ਲੱਗ ਗਿਆ ਬਿਨਾਂ ਕੰਨਾਂ ਨਾਲ ਨਾਮ ਮਿਲ ਗਿਆ ਕਹਿ ਲੋ ਦੀ ਨਾਲ ਸੰਪਰਕ ਹੋ ਗਿਆ ਉਹਦਾ ਸੁਰਤ ਦਾ ਸ਼ਬਦ ਨਾਲ ਸੰਪਰਕ ਹੋ ਗਿਆ ਠੀਕ ਹੈ ਜੀ ਜਿੱਥੇ ਧਿਆਇਆ ਪਾਰ ਬ੍ਰਹਮ ਸੋ ਕਲਮ ਸਾਗਾ ਉਹ ਜਿਹੜਾ ਪਰਮ ਨੂੰ ਧਿਆਇਆ ਹੈ ਇਸ ਅਵਸਥਾ 'ਚ ਕਲਮਨ ਸਾਗਾ ਕਲਯੁਗ ਨੂੰ ਤਿਆਗ ਦਿੱਤਾ ਉਹਨੇ ਕਲਯੁਗ ਦੀ ਰਿਹਾ ਉਹਦੇ ਅੰਦਰ ਕਲਯੁਗ ਦਾ ਜਾਸੀ ਇੱਕ ਘੜੀ ਨਾਲ ਮਿਲਤੇ ਤਾਂ ਕਲਯੁਗ ਹੁੰਦਾ ਜਿਹੜਾ ਮਿਲਿਆ ਹੋਇਆ ਉਹ ਕਲਯੁਗ ਨਹੀਂ ਹੈ ਉੱਥੇ ਉਹਦੇ ਅੰਦਰ ਕਲਯੁਗ ਦਾ ਤਿਆਗ ਹੋ ਗਿਆ ਉੱਥੇ ਜਿਸੇ ਧਿਆਏ ਪਾਰ ਸੋ ਕਲ ਮੈਂ ਤਾਗਾ ਤਾਗੇ ਤੋਂ ਕੀ ਭਾਵ ਹੈ ਜੀ ਮਾਇਆ ਦਾ ਤਿਆਗੀ ਹੈ ਇੱਛਾ ਨਹੀਂ ਉਹਦੇ ਅੰਦਰ ਕਲਪਨਾ ਕੋਈ ਮਾਇਆ ਦੀ ਭੁੱਖ ਨਹੀਂ ਉਹਦੇ ਅੰਦਰ ਅੱਛਾ ਕਿਉਂਕਿ ਤਾਗਾ ਸੰਤੋਖ ਵਾਸਤੇ ਵੀ ਆਉਂਦਾ ਇੱਕ ਦੋ ਜਗ੍ਹਾ ਹੈ ਨਾ ਜੀ ਹਾਂਜੀ ਹਾਂਜੀ ਉਹ ਤਾਗਲਾ ਇਦਰੀ ਤਾਗਲਾ ਆ ਉਹ ਸੰਤੋਖ ਹੈ ਉਹਦਾ ਅਰਥ ਠੀਕ ਹੈ ਜੀ ਇੱਥੇ ਤਿਆਗਣਾ ਹੋ ਗਿਆ ਜੀ ਜਿਸੇ ਧਿਆਏ ਪਾਰਬ੍ਰਹਮ ਸੋ ਕਲਮ ਹੈ ਤਾਗਾ ਤਾਗਾ ਤਿਆਗੀ ਹੈ ਤਿਆਗੀ ਹੈ ਸੰਤੋਖੀ ਹੈ ਕੋਈ ਗੱਲ ਹੈ ਮਾਇਆ ਦਾ ਤਿਆਗੀ ਹੈ ਸੰਤੋਖੀ ਹੈ ਠੀਕ ਹੈ ਜਿਸਨੇ ਧਿਆਇਆ ਪਾਰ ਬ੍ਰਹਮ ਸੋ ਕਲਮ ਹੈ ਤਿਆਗਾ ਸਾਧੂ ਸੰਗਤੀ ਨਿਰਮਲਾ 68 ਮਜਨਾਗਾ ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ ਉਹ ਸਾਧੂ ਸੰਗਤੀ ਹੈ ਹੋ ਮਨ ਸਾਧੂ ਦੀ ਸੰਗਤ ਵਿੱਚ ਰਹਿੰਦਾ ਹੈ ਨਿਰਮਲਾ ਹੈ ਮੈਲ ਨਹੀਂ ਲੱਗਦੀ ਸਾਧੂ ਦੀ ਸੰਗਤ ਵਿੱਚ ਰਹਿਣ ਕਰਕੇ ਉਹ ਨਿਰਮਲਾ ਹੈ ਮੈਲ ਨਹੀਂ ਲੱਗਦੀ ਉਹ ਮੈਲ ਪਹਿਲਾਂ ਲੈ ਚੁੱਕੀ ਗਾਂ ਲੱਗਦੀ ਤੇ ਲੈ ਅਸਰਤੀ ਅਜਨਾਗਾ ਆਠ ਅੱਠ ਸ਼ਕਤੀ ਹੈ ਅਸਲ ਤੇ ਅੱਠ ਗੁਣਾ ਨਾਲ ਜੁੜਿਆ ਰਹਿੰਦਾ ਹੈ ਅਸ਼ਟਮੀ ਅਸ਼ਟਾਤ ਕੀ ਕਾਇਆ ਉਹਨੇ ਵੀ ਅਸ਼ਟਮੀ ਅਸ਼ਟਾਤ ਕੀ ਕਾਇਆ ਔਰ ਸੱਤੀ ਦਾ ਮਤਲਬ ਇਹ ਹੈ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਦਾ ਮੂਰਤ ਜੋਤੀ ਸਾਹਿਬ ਭਗਵਾ ਇੱਥੇ ਹੀ ਹੈ ਤੋਂ ਗਾਂ ਪਛਾਣੀ ਜਾਂਦਾ ਉਹਨੇ ਅੱਛਾ ਇਹ 68 ਨਹੀਂ ਹੈ ਇਹਦਾ ਅਰਥ 8 ਗੁਣਾ ਨਾਲ 60 ਪੈਣਾ ਹੈ ਜੀ 8 ਗੁਣਾ ਨਾਲ ਜੁੜਿਆ ਰਹਿੰਦਾ ਹੈ ਠੀਕ ਹੈ ਮਜਨਾਗਾ ਇਹੀ ਇਹਦਾ ਮਜਨ ਹੈ ਠੀਕ ਹੈ ਜੀ ਇਹ ਦਾ ਇਸ਼ਨਾਨ ਹੈ ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ ਜਿਹੜੇ ਪੁਰਖ ਨੂੰ ਆਪਣਾ ਪ੍ਰਭ ਮਿਲ ਗਿਆ ਸੁਭਾਗਾ ਜਿਹਨੂੰ ਆਪਣਾ ਮੂਲ ਮਿਲ ਗਿਆ ਸੁਭਾਗਾ ਠੀਕ ਹੈ ਜੀ ਨਾਨਕ ਤਿਸ ਬਲਹਾਰਣੈ ਜਿਸ ਏ ਵੱਡ ਭਾਗਾ ਨਾਨਕ ਨਾ ਮੈਂ ਉਹਦੇ ਕੁਰਬਾਨ ਜਾਣਾ ਨਾਨਕ ਤਿਸ ਬਲਿਹਾਰਣੈ ਜਿਸ ਏ ਵੱਡ ਭਾਗਾ ਜਿਹਦੇ ਐਡੇ ਵੱਡੇ ਭਾਗ ਹੋਣ ਨਾਨਕ ਤੇ ਕੁਰਬਾਨ ਜਾਂਦਾ ਬਲਿਹਾਰੇ ਜਾਂਦਾ ਐਡਾ ਵੱਡਾ ਭਾਗਾਂ ਵਾਲਾ ਹੋਵੇ ਉਹਦੇ ਪਰਵਾਨ ਜਾਂਦਾ ਨਾਨਕ ਬਲਿਆਰ ਜਾਂਦੇ ਹਾਂਜੀ